Mm-hmm. ਸਤਗੁਰ ਕੀ ਜਿਸਨੋ ਮਤ ਆਵੇ ਸੋ ਸਤਗੁਰ ਮਾਹੇ ਸਮਨਾ ਇਹ ਵਾ ਤਿਸ ਅੰਤ ਰਵੇ ਹਰ ਨਾਮ ਓਟ ਪਾਗੀ ਪਾਇਆ ਐਸਾ ਗੁਰ ਵਡ ਹਾਗੀ ਪਾਇਆ ਐਸਾ ਗੁਰ ਵਡ ਹਾਗੀ ਪਾਇਆ ਐਸਾ ਰਹੇ ਹਿਰਦੈ ਗੁਰ ਚਰਨ ਪਿਆ ਬਨ ਲੀਨਾ ਬੰਧਨ ਕਾਟ ਮੁਕਤ ਗੁਰ ਕੀਨਾ ਬੰਧਨ ਕਾਟ ਮੁਕਤ ਗੁਰ ਕੀਨਾ ਐਸਾ ਗੁਰ ਵਟ ਭਾਗੀ ਪਾ ਐਸਾ ਗੁਰੂ ਸੁਖ ਕਰਤ ਜਨਮ ਪੁਨ ਮੂਆ ਦੁੱਖ ਸੁੱਖ ਅਗਨ ਸਾਗਰ ਗੂਢਤ ਸੰਸਾਰ Gonçalves. ਸੰਸਾਰਾ ਅਗਨ ਸਾਗਰ ਬੂਢਤ ਸੰਸਾਰਾ ਨਾਨਕ ਬਾਪ ਕਰ ਸਤਗੁਰ ਨਿਸਤਾਰਾ ਨਾਨਕ ਬਾਪ ਕਰ ਸਤਗੁਰ ਨਿਸਤਾਰਾ ਐਸਾ ਗੁਰ ਵਡ ਭਾਗੀ ਆ ਪ੍ਰਗਟ ਭਾਗੀ ਪਾਇਆ ਐਸਾ ਗੁਰਵਤ ਭਾਗੀ ਪਾਇਆ ਐਸਾ ਗੁਰਵਤ ਭਾਗੀ ਪਾਇਆ ਐਸਾ ਗੁਰਵਤ ਭਾਗੀ ਤੁਲੇ ਮਾਰਗ ਜਿਨ ਨੇ ਮਤਾਇਆ ਤੁਲੇ ਮਾਰਗ ਜਿਨ ਨੇ ਮਤਾਇਆ ਐਸਾ ਗੁਰ ਵਡ ਭਾਗੀ ਪਾਇਆ ਐਸਾ ਗੁਰ ਵਡ ਭਾਗੀ ਪਾਇਆ ਐਸਾ ਗੁਰ ਵਡ ਐਸਾ ਗੁਰ ਵਡ ਐਸਾ ਗੁਰ ਵਡ ਭਾਗੀ ਪਾਇਆ जाका मन लागे गुर चरणी जाका मन लागे गुर चरणी जाका मन लागे दुख दर्द रमता का भागे दुख दर्द रमता का भागे गुर की ਸਦਾ ਕੁਰਬਾਨ ਹੋਰ ਉਪਰ ਸਦਾ ਕੁਰਬਾਨ ਹੋਰ ਉਪਰ ਸਦਾ ਕੁਰਬਾਨ ਹੋਰ ਉਪਰ ਸਦਾ ਕੁਰਬਾਨ ਗੁਰੂ ਗੁਰੂ ਹੋਰ ਪਰ ਮਨ ਮੋਰ ਗੁਰੂ ਗੁਰੂ ਗੁਰੂ ਗੁਰੂ ਹੋਰ ਕਰ ਮਨ ਮੋਰ ਗੁਰ ਕਰ ਮਨ ਮੋਹ ਗੁਰੂ ਦਰਸ਼ਨ ਦੇਖ ਨਿਹਾਰ ਗੁਰ ਕਾ ਦਰਸ਼ਨ ਦੇਖ ਨਿਹਾਰ ਗੁਰ ਕਾ ਦਰਸ਼ਨ ਦੇਖਨ ਨਿਹਾਰ ਗੁਰ ਕਾ ਦਰਸ਼ਨ ਦੇਖਨ ਨਿਹਾਰ ਗੁਰ ਕੇ ਸੇਵਕ ਕੀ ਪੂਰਨ ਕਾਲ ਗੁਰ के सेवक की पूरन काल गुर के सेवक की पूरन गुर के सेवक को दुख ना व्यापे गुर के सेवक को गुर के सेवक को दुख ना व्यापे ਸੇਵਕ ਦਹਿਦ ਸੁਜਾਪੇ ਗੁਰ ਕਾ ਸੇਵਕ ਦਹਿਦ ਸੁਜਾਪੇ ਗੁਰ ਕਾ ਸੇਵਕ ਦਹਿਦ ਸੁਜਾਪੇ ਗੁਰ ਕਾ ਸੇਵਕ ਦਹਿਦ ਸੁਜਾਪੇ ਗੁਰੂ ਗੁਰੂ ਗੁਰ ਕਰ ਮਨ ਮੋਰ ਗੁਰੂ ਗੁਰੂ ਗੁਰੂ ਗੁਰੂ ਗੁਰ ਕਰ ਮਨ ਮੋਰ ਗੁਰੂ ਮਹਿਮਾ ਕਥਨ ਨਾ ਜਾਏ ਗੁਰ ਕੀ ਮਹਿਮਾ ਕਥਨ ਨਾ ਜਾਏ ਗੁਰ ਕੀ ਮਹਿਮਾ ਕਥਨ ਨਾ ਜਾਏ ਗੁਰ ਕੀ ਮਹਿਮਾ ਕਥਨ ਨਾ ਜਾਏ ਗੁਰ ਕੀ ਮਹਿਮਾ ਕਥਨ ਨਾ ਜਾਏ ਪਾਰ ਬ੍ਰਹਮ ਗੁਰ ਰਹੇ ਆਸਮਾਏ ਪਾਰ ਨਾਨਕ ਕੇ ਪੂਰੇ ਭਾਗੂ ਕਹੋ ਨਾਨਕ ਜਾ ਕੇ ਪੂਰੇ ਭਾਗੂ ਕਹੋ ਨਾਨਕ ਜਾ ਕੇ ਪੂਰੇ ਭਾਗੂ ਕਹੋ ਨਾਨਕ ਜਾ ਕੇ ਪੂਰੇ ਭਾਗੂ ਗੁਰ ਚਰਨੀ ਤਾ ਮਨ ਲਾਗ ਗੁਰ ਚਰਨੀ ਤਾ ਗੁਰ ਚਰਨੀ ਕਾ ਮਨ ਲਾਗੂ ਗੁਰ ਚਰਨੀ ਕਾ ਕਾ ਮਨ ਲਾਗੋ ਗੁਰੂ ਗੁਰੂ ਗੁਰ ਕਦ ਮਨ ਮੋ ਗੁਰੂ ਗੁਰੂ ਗੁਰੂ ਗੁਰੂ ਗੁਰ ਕਦ ਮਨ ਮੋ ਗੁਰੂ ਗੁਰੂ ਗੁਰੂ ਗੁਰੂ ਗੁਰ ਕਦ ਮਨ ਮੋ ਦਰਸ਼ਨ ਦੇਖ ਨਿਹਾਲ ਗੁਰ ਕਾ ਗੁਰ ਕਾ ਦਰਸ਼ਨ ਦੇਖ ਨਿਹਾਲ ਗੁਰ ਕਾ ਦਰਸ਼ਨ ਦੇਖ ਨਿਹਾਲ ਗੁਰ ਕੇ ਸੇਵਕ ਕੀ ਪੂਰਨ ਕਾ ਗੁਰ ਕੇ ਸੇਵਕ ਕੀ ਪੂਰਨ ਗੁਰ ਕੇ ਸੇਵਕ ਕਉ ਦੁਖ ਨਾ ਵਿਆਪੈ ਗੁਰ ਕੇ ਸੇਵਕ ਕਉ ਦੁਖ ਨਾ ਵਿਆਪੈ ਗੁਰ ਕਾ ਸੇਵਕ ਦੇ ਜਿਸ ਪੈ ਗੁਰ ਕਾ ਸੇਵਕ ਦੇ ਜਿਸ ਪੈ ਗੁਰ ਕਾ ਸੇਵਕ ਦੇ ਜਿਸ ਪੈ ਗੁਰ ਕਾ ਸੇਵਕ ਹੈ ਜਿਸ ਦਾ ਹੈ ਗੁਰੂ ਗੁਰੂ ਗੁਰ ਤਵ ਮਨ ਮੋਹ ਸੰਤਾ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ ਸੰਤਾ ਕੇ ਕਾਰਜ ਆਪ ਖਲੋਇਆ ਤਾਂ ਕੇ ਕਾ ਸਗਲ ਮਨੋਰਥ ਪੂਰੇ ਜੈ ਕਾ ਕੇ ਕਾਰਜ ਆਪ ਕਲੋਇਆ ਹਰ ਹਮ ਕਰਾਵਣ ਆਇਆ ਰਾਮ ਹਰ ਹਮ ਕਰਾਵਣ ਆਇਆ ਰਾਮ ਸੰਤਾ ਕੇ ਕਾਰਜ ਆਪ ਕਲੋਇਆ ਸੁਹਾਵੀ ਕਾਲ ਸੁਹਾਵਾ ਧਰਤ ਸੁਹਾਵੀ ਕਾਲ ਸੁਹਾਵਾ ਵਿਤ ਅੰਮ੍ਰਿਤ ਜਲ ਛਾਇਆ ਰਾਮ ਵਿਤ ਅੰਮ੍ਰਿਤ ਜਲ ਛਾਇਆ ਰਾਮ ਸੰਤਾ ਕੇ ਗਾ ਪੂਰਨ ਪੁਰਖ ਅਚਤ ਅਬਨਾਸੀ ਪੂਰਨ ਪੁਰਖ ਅਚਤ ਅਬਨਾਸੀ ਦਸ ਵੇਦ ਪੁਰਾਣ ਆਪਣਾ ਬਿਰਤ ਰੱਖਿਆ ਪਰਮੇਸ਼ਰ ਨਾਨਕ ਨਾਮ ਆਇਆ ਨਾਨਕ ਸੰਤਾ ਕੇ ਕਾਰਜ ਆਪ ਖਲੋਇਆ ਅਤਮ ਕਰਾਵਣ ਆਇਆ ਰਾਮ ਅਤਮ ਕਰਾਵਣ ਆਇਆ ਰਾਮ ਸੰਤਾ ਕੇ ਕਾਰਜ ਆਪ ਕਲੋਇਆ ਅਤਮ ਕਰਾ ਤਾਕਤ ਸੁਹਾਵੀ ਤਾਲ ਸੁਹਾਵਾ ਤਰਤ ਸੁਹਾਵੀ ਕਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਵਿੱਚ ਅੰਮ੍ਰਿਤ ਜਲ ਛਾਇਆ संता के कारज आप कलोया हर उतर गयो मेरे मन का संसार जब ते दर्शन पाया उतर गयो मेरे मन का संसार जब ते दर्शन पाया उतर गयो मेरे मन का संसार जब ते दर्शन पाया उतर गयो मेरे मन का संसार जब ते दर्शन पाया तुम शरणाई आया ठाकुर तुम शरणाई आया मेरे मन का संसार जब ते दर्शन पाया उतर गयो मेरे मन का संसार जब ते दर्शन पाया तुम शरणाई आया ठाकुर तुम शरणाई आया ਚਰਣਾਈ ਆਇਆ ਆਇਆ ਠਾਕੁਰ ਤੁਮ ਚਰਣਾਈ ਆਇਆ ਦਰ ਗਇਓ ਮੇਰੇ ਮਨ ਕਾ ਸੰਸਾਰ ਜਬ ਤੇ ਦਰਸ਼ਨ ਪਾਇਆ ਉਤਰ ਗਇਓ ਮੇਰੇ ਮਨ ਕਾ ਸੰਸਾਰ ਜਬ ਤੇ ਦਰਸ਼ਨ ਪਾਇਆ ਜਦ ਮੇਰੀ ਬਿਰਖਾ ਜਾਨੀ ਆਪਣਾ ਨਾਮ ਜਪਾਇਆ ਆਪਣਾ ਨਾਮ ਜਪਾਇਆ ਅਨ ਬੋਲਤ ਮੇਰੀ ਬਿਰਥਾ ਜਾਨੀ ਆਪਣਾ ਨਾਮ ਜਪਾਇਆ ਆਪਣਾ ਨਾਮ ਜਪਾਇਆ ਤੁਮ ਸ਼ਰਣਾਈ ਆਇਆ ਠਾਕੁਰ ਤੁਮ ਸ਼ਰਣਾਈ ਆਇਆ ਸ਼ਰਨਾਈ ਆਇਆ ਠਾਕੁਰ ਤੁਮ ਸ਼ਰਨਾਈ ਆਇਆ ਆਇਆ ਠਾਕੁਰ ਤੁਮ ਸ਼ਰਨਾਈ ਪ੍ਰਭ ਤੇ ਦਰਸ਼ਨ ਪਾਇਆ ਉਤਰ ਗਇਓ ਮੇਰੇ ਮਨ ਕਾ ਸੰਸਾਰ ਜਬ ਤੇ ਦਰਸ਼ਨ ਪਾਇਆ ਉਤਰ ਗਇਓ ਮੇਰੇ ਮਨ ਕਾ ਸੰਸਾਰ ਜਬ ਤੇ ਦਰਸ਼ਨ ਪਾਇਆ ਉਤਰ ਗਇਓ ਮੇਰੇ ਮਨ ਕਾ ਸੰਸਾਰ ਜਬ ਤੇ ਦਰਸ਼ਨ ਪਾਇਆ ਨਾਟੇ ਸੁਖ ਸਹਿਜ ਸਮਾਏ ਅਨੰਦ ਅਨੰਦ ਗੁਣ ਗਾਇਆ ਅਨੰਦ ਅਨੰਦ ਗੁਣ ਗਾਇਆ ਦੁਖ ਨਾਟੇ ਸੁਖ ਸਹਿਜ ਸਮਾਏ ਅਨੰਦ ਅਨੰਦ ਗੁਣ ਗਾਇਆ ਅਨੰਦ ਅਨੰਦ ਗੁਣ ਗਾਇਆ ਦੁਖ ਨਾਟੇ ਸੁਖ ਸਹਜ ਸਮਾਏ ਅਨੰਦ ਅਨੰਦ ਗੁਣ ਗਾਇਆ ਅਨੰਦ ਅਨੰਦ ਗੁਣ ਗਾਇਆ ਤੁਮ ਸ਼ਰਨਾਈ ਆਇਆ ਠਾਕੁਰ ਤੁਮ ਸ਼ਰਨਾਈ ਗਾਇਆ ਆਇਆ ਠਾਕੁਰ ਤੁਮ ਸ਼ਰਨਾਈ ਗਾਇਆ ਉਤਰ ਗਇਓ ਮੇਰੇ ਮਨ ਕਾ ਸੰਸਾਰ ਜਬ ਤੇ ਦਰਸ਼ਨ ਪਾਇਆ ਸਾ ਜਬ ਤੇ ਦਰਸਨ ਪਾਇਆ ਉਤਰ ਗਇਓ ਮੇਰੇ ਮਨ ਕਾ ਸੰਸਾ ਜਬ ਤੇ ਦਰਸ਼ਨ ਪਾਇਆ ਉਤਰ ਗਇਓ ਮੇਰੇ ਮਨ ਕਾ ਸੰਸਾ ਜਬ ਤੇ ਦਰਸ਼ਨ ਪਾਇਆ ਤੁਮ ਸ਼ਰਨਾਈ ਆਇਆ ਠਾਕੁਰ ਤੁਮ ਸ਼ਰਨਾਈ ਠਾਕੁਰ ਤੁਮ ਸ਼ਰਨਾਈ ਆਇਆ ਉਤਰ ਗਇਓ ਮੇਰੇ ਮਨ ਕਾ ਸੰਸਾਰ ਰਬ ਤੇ ਦਰਸ਼ਨ ਪਾਇਆ ਉਤਰ ਗਇਓ ਮੇਰੇ ਮਨ ਕਾ ਸੰਸਾਰ ਰਬ ਤੇ ਦਰਸ਼ਨ ਪਾਇਆ ਅੰਧਕੂਪ ਤੇ ਮਾਇਆ ਰਹਿ ਅੰਧਕੂਪ ਤੇ ਮਾਇਆ ਬਾਪ ਕੱਢ ਨੇ ਆਪਣੇ ਰਹਿ ਅੰਧਕੂਪ ਤੇ ਮਾਇਆ ਰਹਿ ਅੰਧਕੂਪ ਤੇ ਮਾਇਆ ਤੁਮ ਸ਼ਰਨਾਈ ਆਇਆ ਠਾਕੁਰ ਤੁਮ ਸ਼ਰਨਾਈ ਆਇਆ मन का संसार जब ते दर्शन पाया उतर गयो मेरे मन का संसार जब ते दर्शन पाया उतर गयो मेरे मन का संसार जब ते दर्शन पाया उतर गयो मेरे मन का संसार जब ते दर्शन ਤੇਰੇ ਬੰਧਨ ਕਾਟੇ ਬੰਦਨ ਕਾਟੇ ਬੰਦਨ ਕਾਟੇ ਬੰਧਨ ਕਾਟੇ ਕਹੋ ਨਾਨਕ ਗੁਰ ਬੰਧਨ ਕਾਟੇ ਬੰਧਨ ਗੁਰ ਬੰਦਨ ਕਾਟੇ ਬੰਦਨ ਕਾਟੇ ਬੰਦਨ ਕਹੋ ਨਾ ਕਾਟੇ ਬੰਦਨ ਕਾਟੇ ਕਹੋ ਨਾਨਕ ਗੁਰ ਬੰਦਨ ਕਾਟੇ ਬਿਸਰਤ ਆਨ ਮਿਲਾਇਆ ਬਿਸਰਤ ਆਨ ਮਿਲਾਇਆ ਕਹੋ ਨਾਨਕ ਗੁਰ ਬੰਦਨ ਕਾਟੇ ਬਿਸਰਤ ਆਨ ਮਿਲਾਇਆ ਬਿਸਰਤ ਆਨ ਮਿਲਾਇਆ ਤੁਮ ਸ਼ਰਨਾਈ ਆਇਆ ਠਾਕੁਰ ਤੁਮ ਸ਼ਰਨਾਈ ਤੇ ਦਰਸ਼ਨ ਪਾਇਆ ਉਤਰ ਗਇਓ ਮੇਰ ਬਨ ਕਾ ਸੰਸਾਰ ਤੇ ਦਰਸ਼ਨ ਪਾਇਆ ਉਤਰ ਗਇਓ ਮੇਰ ਬਨ ਕਾ ਸੰਸਾਰ ਤੇ ਦਰਸ਼ਨ ਪਾਇਆ ਉਤਰ ਗਇਓ ਮੇਰ ਬਨ ਕਾ ਸੰਸਾਰ ਤੇ ਦਰਸ਼ਨ ਪਾਇਆ ਕਹੋ ਨਾਨਕ ਗੁਰ ਬੰਦਨ ਘਾਟੇ ਬਿਸਰਤ ਆਣ ਮਿਲਾਇਆ ਕਹੁ ਮੋਲ ਬੰਦਨ ਕਾਟੇ ਵਿਸਰਤ ਆਣ ਮਿਲਾਇਆ ਤੁਮ ਸ਼ਰਨਾਈ ਆਇਆ ਠਾਕੁਰ ਤੁਮ ਸ਼ਰਨਾਈ ਆਇਆ ਆਇਆ ਠਾਕੁਰ ਤੁਮ ਸ਼ਰਨਾਈ ਆਇਆ ਪੁੱਤਰ ਕਰ ਮੇਰੇ ਮਨ ਕਾ ਸੰਸਾਰ ਰਤ ਦਰਸ਼ਨ ਜਬ ਤੇ ਦਰਸ਼ਨ ਪਾਇਆ ਜਬ ਤੇ ਦਰਸ਼ਨ ਪਾਇਆ ਬਾਣੀ ਗੁਰੂ ਗੁਰੂ ਹੈ ਬਾਣੀ ਬਾਣੀ ਗੁਰੂ everybody. Maria